ਤੋ ਇਸ ਤਰ੍ਹਾਂ ਦਾ ਜਦੋਂ ਮੈਂ ਸੀਨ ਡਿੱਠਾ 12 ਵਜੇ ਹੀ ਕੰਬਣੀ ਆਉਣ ਲੱਗੀ ਮੇਰੀ ਜਾਨ ਤੁੜਕੂ ਤੁੜਕੂ ਕਰਨ ਲੱਗੀ ਅਤੇ ਨਿੱਗੀ ਜੀ ਜਿੰਦ ਘਬਰਾਉਣ ਲੱਗੀ ਮੇਰਾ ਦਿਲ ਘਬਰਾਇਆ ਤੇ ਆਖਿਆ ਮੈਂ ਮੈਨੂੰ ਸੁਰਗ ਤੋਂ ਬਾਹਰ ਕਢਾ ਦੇ ਸੁਰਗ ਤੋਂ ਬਾਹਰ ਕਢਾ ਜਿੰਨਾ ਵੇਖਿਆ ਕਾਫੀ ਆ ਸੁਰਗ ਵਿੱਚੋਂ ਮੈਨੂੰ ਨਰਕ ਦੇ ਵਿੱਚ ਪਹੁੰਚਾ ਦੇਵੋ ਤੋ ਬੂਆ ਨਰਕ ਦਾ ਲੰਘ ਕੇ ਗਏ ਅੰਦਰ ਅਜਬ ਵੇਖਿਆ ਰੰਗ ਕਰਤਾਰ ਦਾ ਸੀ ਪਾਣੀ ਪਾਪਾ ਦੁੱਧ ਜੋ ਵੇਚਦਾ ਸੀ ਝੰਡੂ ਬੂਏ ਲੱਗ ਗਈ ਮਈਆਂ ਦਾ ਬੂਹੇ ਲਾਗੇ ਮਈਆਂ ਚਾਰਦਾ ਸੀ ਉੱਥੇ ਕੋਈ ਗਰੀਬ ਨਾ ਨਜ਼ਰ ਆਵੇ ਵੇਖੇ ਕਈ ਅਮੀਰ ਮਗਰੂਰ ਉੱਥੇ ਸਜ਼ਾ ਕੱਟ ਕੇ ਕਦੋਂ ਦੇ ਹੋਏ ਵਿਹਲੇ ਪਏ ਖੇਲਦੇ ਸੀ ਨਕੀਪੂਰ ਉੱਥੇ ਸਜ਼ਾ ਕਦੋਂ ਦੇ ਕੱਟ ਕੇ ਹੋਏ ਵਿਹਲੇ ਪਏ ਖੇਲਦੇ ਸੀ ਨਕੀਪੂਰ ਉੱਥੇ ਤੇ ਜਾਂਦੇ ਜਾਂਦੇ ਇੱਕ ਤੀਵੀ ਨੂੰ ਪੁੱਛਿਆ ਮੈਂ ਇੱਕ ਉੱਥੇ ਕੋਈ ਤੀਵੀ ਸੀ ਮੈਂ ਉਹਨੂੰ ਪੁੱਛਿਆ ਤੈਨੂੰ ਕਾਸ ਤੇ ਪੁੱਠਾ ਲਟਕਾਇਆ ਆਇਆ ਉਹ ਕਿਤੇ ਪੁੱਠੀ ਲਟਕਾਈ ਸੀ ਵੀ ਤੈਨੂੰ ਮਾਈ ਕਾਸ ਤੇ ਪੁੱਠਾ ਲਟਕਾਇਆ ਹੋਇਆ ਕਹਿੰਦੀ ਸੱਸ ਨੂੰ ਚੂੰਟੇ ਨਾਲ ਕੋਟਿਆ ਸੀ ਕੋਟਿਆ ਤੇ ਸਹੁਰੇ ਨੂੰ ਥਾਣੇ ਪਤਾਇਆ ਹੋਇਆ ਤੇ ਬੰਨੇ ਹੋਏ ਸਨ ਕਿਕਰਾਂ ਨਾਲ ਉੱਥੇ ਬੰਨੇ ਹੋਏ ਕਈ ਕਿਕਰਾਂ ਨਾਲ ਉੱਥੇ ਨਾਲ ਵੀਰਾਂ ਦੇ ਵੀਰ ਲੜਾਉਣ ਵਾਲੇ ਬੰਨੇ ਹੋਏ ਸਨ ਕਿਕਰਾਂ ਨਾਲ ਉੱਥੇ ਕਈ ਵੀਰਾਂ ਨਾਲ ਵੀਰ ਲੜਾਉਣ ਵਾਲੇ ਤੱਤੀ ਰੇਤ ਤੇ ਸੁੱਟੇ ਹੋਏ ਢਿੱਡ ਭਰ ਰਹੇ ਟਿੱਡ ਭਰਦੇ ਝੂਠ ਮੂਠ ਅਫਵਾਹਾਂ ਫਲਾਉਣ ਵਾਲੇ ਉੱਥੇ ਕਈ ਭਾਈ ਪੰਡਤ ਮੈਂ ਵੇਖੇ ਚੋਰੀ ਚੋਕਰ ਮਾਲੇ ਖਸਕਾਉਣ ਵਾਲੇ ਖਸਕਾਉਣ ਵਾਲੇ ਉੱਥੇ ਇਹੋ ਜਿਹੇ ਕਈ ਮੈਂ ਵੇਖੇ ਪਾਠੀ ਵੇਖੇ ਬਿਨਾ ਪਰੇ ਦੇ ਪੱਤੇ ਉਲਟਾਉਣ ਉੱਥੇ ਕਈ ਭਾਈ ਪੰਡਤ ਮੈਂ ਵੇਖੇ ਉਹ ਚੋਰੀ ਚੋਕ ਰੁਮਾਲੇ ਖਸਕਾਉਣ ਵਾਲੇ ਉੱਥੇ ਇਹੋ ਜਿਹੇ ਪਾਠੀ ਵੀ ਕਈ ਵੇਖੇ ਬਿਨਾ ਪੜੇ ਦੇ ਥੱਬਾ ਇੱਕ ਹੁੰਦਾ ਚੁਟਕੀ ਪਾਠ ਇੱਕ ਥੱਬਾ ਪਾਠ ਹੁੰਦਾ ਉਹ ਪਾਠ ਕਰਨ ਆਏ ਥੱਬਾ ਹੀ ਅੱਧ ਜਾਂਦੇ ਆ ਪੜਦੇ ਆ ਪੜਦੇ ਆ ਆ ਖਸਕਾਉਣ ਖਸਕਾਉਣ ਉਲਟਾਉਣ ਵਾਲੇ ਉੱਥੇ ਇਹੋ ਜਿਹੇ ਵੇਖੇ ਅਨੇਕ ਸਿੰਗਰ ਅਨੇਕ ਸਿੰਗਰ ਵਿਸਕੀ ਪੀ ਪੀ ਕੇ ਭੇਟਾਂ ਗਾਉਣ ਵਾਲੇ ਵਿਸਕੀ ਪੀ ਪੀ ਕੇ ਭੇਟਾਂ ਗਾਉਣ ਵਾਲੇ ਇਹੋ ਜਿਹੇ ਵੀ ਉੱਥੇ ਵੇਖੇ ਕਈ ਲੀਡਰ ਲਾਰੇ ਲਾ ਕੇ ਵੋਟਾਂ ਕਰਾਉਣ ਵਾਲੇ ਅਗਰਾਉਣ ਵਾਲੇ ਤੇ ਮੰਦਰ ਦੀ ਕਰਕੇ ਉਗਰਾਈ ਇਕੱਠੀ ਸਾਰੀ ਆਪਣੀ ਗੋਗੜ ਚ ਪਾਉਣ ਵਾਲੇ ਉੱਥੇ ਕਈ ਸ਼ਾਇਰ ਇਹਨਾਂ ਮੈਨੂੰ ਕੁੱਟਣਾ ਮਗਰੋਂ ਭਰ ਕੇ ਉੱਥੇ ਇਹੋ ਜੇ ਵੀ ਵੇਖੇ ਮੈਂ ਕਈ ਸ਼ਾਇਰ ਉੱਥੇ ਕਈ ਸ਼ਾਇਰ ਅਤੇ ਕਈ ਜੋੜੇ ਕਈ ਜੋੜੇ ਆ ਜਿਹੜੇ ਗਾਉਂਦੇ ਆ ਉੱਥੇ ਕਈ ਸ਼ਾਇਰ ਉੱਥੇ ਕਈ ਜੋੜੇ ਗੰਦੇ ਗੀਤ ਰਕਾਟਾਂ 'ਚ ਭਰਨ ਵਾਲੇ ਗੰਦੇ ਗੀਤ ਰਕਾਟਾਂ 'ਚ ਭਰਨ ਵਾਲੇ ਓਏ ਇਹੋ ਜਿਹੇ ਸਰੋਤੇ ਵੀ ਕਈ ਉੱਥੇ ਗੰਦੇ ਗੀਤ ਸੁਣ ਕੇ ਵਾਹ ਵਾਹ ਕਰਨ ਵਾਲੇ ਗੰਦੇ ਗੀਤ ਸੁਣ ਕੇ ਵਾਹ ਵਾਹ ਕਰਨ ਵਾਲੇ ਤੇ ਇੱਕ ਅਪ ਟੂ ਡੇਟ ਨੂੰ ਆਖਿਆ ਮੈਂ ਤੇਰੇ ਨੱਕ ਨਕੇਲ ਕਿਉਂ ਪਾਈ ਹੋਈ ਆ ਓਏ ਭਾਉ ਇੱਕ ਅਪ ਟੂ ਡੇਟ ਨੂੰ ਆਖਿਆ ਮੈਂ ਤੇਰੇ ਨੱਕ ਨਕੇਲ ਕਿਉਂ ਪਾਈ ਹੋਈ ਆ ਕਹਿੰਦਾ ਬੱਚਿਆਂ ਤੋਂ ਰਿਸ਼ਵਤ ਲੈ ਲੈ ਕੇ ਇਮਤਿਹਾਨ ਵਿੱਚ ਨਕਲ ਮਰਵਾਈ ਹੋਈ ਕਹਿੰਦਾ ਬੱਚਿਆਂ ਤੋਂ ਰਿਸ਼ਵਤ ਲੈ ਲੈ ਕੇ ਇਮਤਿਹਾਨ ਨੇ ਮੇਰੀ ਨੇ ਮੈਂ ਤਾਂ ਲੱਗਦਾ ਹੀ ਨਹੀਂ ਇਮਤਿਹਾਨ 'ਚ ਇਮਤਿਹਾਨ ਵਿੱਚ ਨਗਲ ਮਰਵਾਈ ਹੋਈ ਆ ਸੋਡਾ ਵਾਟਰ ਦੀ ਫੈਕਟਰੀ ਮੈਂ ਵੇਖੀ ਕੋਕਾ ਕੋਲਾ ਦੀ ਫੈਕਟਰੀ ਮੈਂ ਵੇਖੀ ਮੇਰੇ ਮੂੰਹ ਅੰਦਰ ਪਾਣੀ ਆਉਣ ਲੱਗਾ ਤੇ ਗੋਲੀ ਵਾਲੀ ਇੱਕ ਬੋਤਲ ਨੂੰ ਠਿਸ ਕਰਕੇ ਜਦੋਂ ਬੁੱਲੀਆਂ ਦੇ ਨਾਲ ਲਾਉਣ ਲੱਗਾ ਬਿਨਾ ਪੀਤੇ ਹੀ ਖੁੱਲ ਗਈ ਅੱਖ ਮੇਰੀ ਮੇਰੇ ਦਿਲ ਤਾਂ ਹੀ ਕੁਝ ਕੁਝ ਹੋ ਰਿਹਾ ਏ ਕੀ ਹਾਂ ਵੇਖਦਾ ਚੁੱਕ ਰਜਾਈ ਮੇਰੀ ਕਾਕਾ ਪਿੰਡੇ 'ਚ ਹੋਲੜ 'ਚ ਬੋ ਰਿਹਾ ਹੈ ਪਿੰਡੇ 'ਚ ਪੈਨਸਲ ਪੈਨਸਲ 'ਚ ਬੋ ਰਿਹਾ ਏ ਨਾਲੇ ਆਖਦਾ ਆ ਪਾਪਾ ਉੱਠ ਛੇਤੀ ਐਵੇਂ ਸੌਂ ਸੌਂ ਕੇ ਬਿਸਤਰ ਪਾਣੇ ਨਹੀਂ ਨਾਲੇ ਇਹ ਦੱਸੋ ਝਾਈ ਪੁੱਛਦੀ ਆ ਕੱਦੂ ਰੇ ਨਾ ਕਿ ਗੋਂਗਲੂ ਚਾੜਨੇ